ਵਾਵਾ ਵਾਹੀ ਜਾਣੀਐ ਵਾਹ ਜਾਣੇ ਇਹ ਹੋਏ ਇਹ ਉਹ ਵਾਹ ਇਹ ਵਾਹ ਉਹ ਹੈ ਜਿਹੜਾ ਸਾਡੇ ਐਸ ਦੁਨੀਆ 'ਚ ਨਹੀਂ ਹੈ ਦੂਰ ਇੱਕ ਰੇਖਾ ਹੈ ਉਸ ਪਰਲੇ ਪਾਸੇ ਵਾਹੀ ਜਾਣੀਏ ਉਹਨੂੰ ਜਾਣੋ ਵਾਹ ਜਾਣੇ ਇਹ ਹੋਏ ਜਿਹਨੂੰ ਜਾਣੇ ਤੇ ਹੋ ਜਾਂਦਾ ਕੀ ਹੋ ਜਾਂਦਾ ਉਹਨੂੰ ਜਾਣਨਾ ਚਾਹੀਦਾ ਹੈ ਜਿਹਦੇ ਜਾਣਨ ਨਾਲ ਇਹ ਹੋ ਜਾਂਦਾ ਕੀ ਹੋ ਜਾਂਦਾ ਹੈ ਇਹ ਔਰ ਉਹ ਜਦ ਮਿਲੇ ਤਬ ਮਿਲਤ ਨਾ ਜਾਣਾ ਕੋਈ ਜਦ ਉਹਨੂੰ ਜਾਣ ਲੈਂਦਾ ਨਾ ਫਿਰ ਇਹ ਔਰ ਉਹ ਦੋਵੇਂ ਮਿਲ ਜਾਂਦੇ ਨੇ ਜਾਣਦੇ ਸਾਰੇ ਔਰ ਕਿਸੇ ਨੂੰ ਆਰ ਪਤਾ ਹੀ ਨਹੀਂ ਲੱਗਦਾ ਇਹਦਾ ਮਤਲਬ ਹੈ ਜਾਣਨਾ ਹੀ ਦਰਸ਼ਨ ਹੈ ਦਰਸ਼ਨ ਹੀ ਪਰਸਨ ਹੈ ਪਰਸਨ ਹੀ ਸਰਸਣ ਹੈ ਸਰਸਣ ਹੀ ਹਸਣ ਹੈ ਚਾਰੇ ਕੰਮ ਇਕੱਠੇ ਹੋ ਜਾਂਦੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾ ਹੈ ਜਦ ਬੁੱਧੀ ਇਹ ਜਾਣ ਲੈਂਦੀ ਹੈ ਆਪਣੇ ਇਹ ਵਿਸ਼ਨ ਨੂੰ ਅੰਦਰਲੇ ਵਿਸ਼ਨ ਨੂੰ ਮਨ ਬੁੱਧੀ ਦੋਏ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਸਪਰਸ਼ ਕਰ ਲੈਂਦੇ ਜਦ ਦਰਸ਼ਨ ਹੋ ਜਾਂਦਾ ਹੈ ਉਹਦਾ ਸਪਰਸ਼ ਕਰਦੇ ਨੇ ਚਰਨ ਛੂਹਦੇ ਨੇ ਉਹਨੂੰ ਛੂਹਦੇ ਨੇ ਸਪਰਸ਼ ਕਰਨਾ ਛੂੜ ਛੂੜ ਨਾਲ ਰਾਸ ਆ ਜਾਂਦਾ ਛੂਹੀ ਦਾ ਉਹ ਹੈ ਜਿਹਦੇ ਨਾਲ ਪ੍ਰੇਮ ਹੋਵੇ ਜਿਵੇਂ ਕੋ ਮੁੰਡਾ ਬਾਹਰੋਂ ਫੌਜ ਚ ਆਉਂਦਾ ਜਾਂ ਇੰਗਲੈਂਡ ਤੋਂ ਬਾਹਰੋਂ ਦੇਸ਼ ਚ ਆਉਂਦਾ ਪਰ 4 ਸਾਲ ਬਾਅਦ ਆਉਂਦਾ ਮਾਂ ਉਹਨੂੰ ਜੱਫੀ ਪਾਉਂਦੀ ਉਹਨੂੰ ਰਾਸ ਆਉਂਦਾ ਉਹਦਾ ਨਾ ਫਿਰ ਤਾਂ ਖਬਰਾਂ ਕਰਦੇ ਕਿ ਪਿਛਲੇ ਹੋਏ ਉਹਦਾ ਸਾਲ ਦੋ ਸਾਲ ਬਾਅਦ ਇਹ ਤਾਂ ਹੋ ਜਾਂਦਾ ਇਹ ਤਾਂ ਪਤਾ ਨਹੀਂ ਕਿੰਨਾ ਜਨਮ ਦੇ ਵਿਛੜੇ ਹੋਏ ਨੇ ਕਿੰਨੇ ਜਨਮਾਂ ਦੇ ਵਿਛੜੇ ਨੇ ਦੱਸੇ ਨਹੀਂ ਸਕਦਾ ਕੋਈ ਕਿੰਨੇ ਕਰੋੜ ਸਾਲ ਹੋ ਗਏ ਐਨਾ ਜਦ ਵਿਛੜੇ ਜਦ ਗਲੇ ਮਿਲਦੇ ਨੇ ਫਿਰ ਜਿਹੜਾ ਰਾਸ ਹੁੰਦਾ ਉਹੀ ਜਾਣਦੇ ਨੇ ਜਿਹਨੂੰ ਹੁੰਦਾ ਉਹ ਰਾਸ ਕਬੀਰ ਕਹਿੰਦਾ ਨਹੀਂ ਦੱਸਿਆ ਜਾ ਸਕਦਾ ਜਨਮ ਕਬਰ ਕੀ ਮੌਜ ਕੋ ਕੋ ਕੈਸੇ ਉਹ ਕੈਸੇ ਉਹ ਕਹਿਵੇ ਕੋ ਸੋਭਾ ਨਹੀਂ ਦੇਖਦਾ ਹੀ ਪਰਵਾਨ ਉਹ ਤਾਂ ਜਿਹੜਾ ਦੇਖ ਲੈਂਦਾ ਉਸ ਨੂੰ ਪਤਾ ਰਾਸ ਜੀ ਨੂੰ ਆਉਂਦਾ ਉਸ ਨੂੰ ਪਤਾ ਸਸਾ ਸੋ ਨੀਕਾ ਕਰ ਸੋਧੋ ਵਾਵਾ ਵਾਹੀ ਜਾਣੀਏ ਵਾਹ ਜਾਣੇ ਇਹ ਹੋਏ ਉਸ ਆਦਮੀ ਨੂੰ ਉਹਨੂੰ ਜਾਣਨ ਦਾ ਫਾਇਦਾ ਜਿਹਦੇ ਜਾਣੇ ਤੋਂ ਜਿਹਨੂੰ ਜਾਣੀਦਾ ਉਹਦੇ ਵਿੱਚ ਸਮਝ ਜਾਈਦਾ ਸਮੁੰਦਰ ਦੇ ਨੂੰ ਜਾਣਿਆ ਸਮੁੰਦਰ ਨੂੰ ਟੋੜਦਾ ਫਿਰਦਾ ਦਰਿਆ ਲੱਭਦਾ ਦਰਿਆ ਇਹਨੂੰ ਕਦੇ ਰੁਕੇ ਕਦੇ ਰੁਕੇ ਕਦੇ ਲੱਭਦਾ ਜਾਂਦਾ ਲੋ ਪਰ ਜਦ ਸਮੁੰਦਰ ਮਿਲ ਜਾਂਦਾ ਉਹਦੇ ਨਾਲ ਸਪਰਸ਼ ਹੁੰਦਾ ਨਾ ਬੜਾ ਨਹੀਂ ਜਾ ਕੇ ਵਿੱਚੇ ਸਮਾ ਜਾਂਦਾ ਉਹਦੇ ਕੋਈ ਨਹੀਂ ਫਿਰ ਸਮੁੰਦਰ ਹੋੜ ਦਾ ਮਾਣ ਪ੍ਰਾਪਤ ਹੁੰਦਾ ਉੱਥੋਂ ਉਹਦਾ ਨੋ ਸਮੁੰਦਰ ਪੈਂਦਾ ਉੱਥੋਂ ਉਹਦਾ ਫਿਰ ਨਦੀ ਵਾਲਾ ਨੋ ਖਤਮ ਹੋ ਜਾਂਦਾ ਤੇ ਰਸਤਾ ਹੋਣਾ ਹੀ ਉੱਥੋਂ ਫਿਰ ਸਮੁੰਦਰ ਹੈ ਉਹਦਾ ਨੋ ਹੀ ਖਤਮ ਹੋ ਗਿਆ ਜਿਹਦੀ ਪੂਜਾ ਕਰਦਾ ਤਾਂ ਬਿਸੰਦੀ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਤੇ ਥੋੜਾ ਰਸ ਹੈ ਇਸ ਗੱਲ ਦਾ ਜਿਹਨੂੰ ਪਤਾ ਨਹੀਂ ਕਿੱਡਾ ਵੱਡਾ ਉੱਚਾ ਸਮਝਦਾ ਤਾਂ ਉਹ ਆਪੇ ਉਹ ਬਣ ਗਿਆ ਉਹ ਜੋ ਫਿਰ ਰਸ ਲਾਉ ਤੇ ਹੋਰ ਕੀ ਹੋਊ ਪਰਮੇ ਨਿਕਲ ਗਿਆ ਇਹ ਭਰਮ ਸੀ ਜਾਂ ਔਰ ਸਮਝਦਾ ਸੀ ਜਿਹੜਾ ਜਦੋਂ ਦਰਿਆ ਸਮੁੰਦਰ ਬਣ ਗਿਆ ਲੋਕ ਕਹਿਣ ਲੱਗੇ ਸਮੁੰਦਰ ਹੈ ਮੈਂ ਸਮੁੰਦਰ ਯਕੀਨ ਨਹੀਂ ਆਉਂਦਾ ਉਹਨੂੰ ਮੈਂ ਸਮੁੰਦਰ ਆ ਇਹਨੂੰ ਬਿਸਮਾਰ ਕਹਿੰਦੇ ਨੇ ਉਹਨੂੰ ਸਮੁੰਦਰ ਕਹਿੰਦੇ ਨੇ ਲੋਕ ਉਹ ਬਿਸਮਾਰ ਹੈ ਦਰਸ਼ਨ ਪਰਸਨ ਸਰਸਨ ਸਰਸਨ ਦਾ ਕੀ ਹੈ ਰਸ ਵਿੱਚ ਰਸ ਮਿਲ ਗਿਆ ਇਹ ਪਾਣੀ ਸੀ ਉਹ ਪਾਣੀ ਸੀ ਦੋ ਇਕੱਠੇ ਹੋ ਗਏ ਦੇਖ ਲੈ ਵੀ ਜਿਹੇ ਜਾਂ ਮੈਂ ਹੋ ਜਾਈਏ ਪਤਾ ਹੈ ਇਹ ਭਲੇਖਾ ਚੱਕਿਆ ਰਿਹਾ ਉਹ ਵੀ ਪਾਣੀ ਉਹ ਵੀ ਪਾਣੀ ਸ਼ਰੂ ਫੇਰ ਹਰ ਹਰਸ਼ਣ ਹੋਇਆ ਫੇਰ ਉਹ ਵੀ ਪਾਣੀ ਹੈ ਉਹ ਵੀ ਪਾਣੀ ਉਹ ਵੀ ਜੋਤ ਉਹ ਵੀ ਜੋਤ ਉਹ ਵੀ ਜੋਤ ਉਹ ਜਿਹੜਾ ਭਰਮ ਸਿੰਘ ਵਿੱਚੋਂ ਮੈਂ ਹੋਰ ਆ ਉਹ ਹੋਰ ਹੈ ਉਹ ਚੱਕਿਆ ਗਿਆ ਵਿਸ਼ਨ ਦੇ ਨਾਲ ਜੁੜ ਕੇ ਵਿਸ਼ਨੇ ਬਣ ਗਿਆ